ਕਬ ਦਬ ਜਬ ਜਾਰੀ ਹੈ ਵਿਛਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਹੈ ਵਿਸਰਤ ਪੁਰਖ ਦਿਆਲ ਕਹਿੰਦੇ ਕਬ ਦਬ ਜਬ ਜਾਰੀ ਹੈ ਜੇ ਅੰਦਰੋਂ ਇਹਦੀ ਮਨੋਤ ਘਰਵਾਰ ਦੀ ਜਲਦੀ ਜਾਲਦੀਏ ਜਾਂ ਇਹਨੂੰ ਛੱਡਣ ਦੀ ਗੱਲ ਸੋਚੀਏ ਵਿਛੋੜਾ ਹੋਵੇ ਇਹਦੇ ਨਾਲ ਕਿਸੇ ਤਰੀਕੇ ਨਾਲ ਵੀ ਵਿਛੋੜਾ ਹੋਵੇ ਜਾਣ ਕੇ ਹੋਵੇ ਜਾਂ ਮੌਤ ਨਾਲ ਵਿਛੋੜਾ ਹੋਵੇ ਜਾਂ ਇਹਨੂੰ ਖਿਆਲ ਆਵੇ ਵੀ ਛੱਡ ਕੇ ਬਾਹਰ ਇਹਨੂੰ ਹੁਣ ਭਗਤੀ ਲੱਗ ਜੋ ਇਹ ਕਹਿੰਦੇ ਬਿਹਾਲ ਕਰਦਾ ਬੜੀ ਚਿੰਤਾ ਖੜੀ ਹੋ ਜਾਂਦੀ ਏ ਇਹਦਾ ਘਰ-ਬਾਰ ਨੂੰ ਮਾਇਆ ਨੂੰ ਬੜਾ ਸਾਨੂੰ ਬਿਹਾਲ ਕਰਦਾ ਸਰੀਰ ਨੂੰ ਵਿਛੋੜਾ ਬਿਹਾਲ ਕਰਦਾ ਸਾਨੂੰ ਚਿੰਤਾ ਦਾ ਵੀ ਬਣ ਜਾਂਦਾ ਵਿਛੋੜਾ ਪਰ ਕਦੋਂ ਤੱਕ ਬਣਦਾ ਹੈ ਸਵਾਲ ਇਹ ਆ ਮੂਸਨ ਤਬੀ ਮੁਸਕੇ ਜਦ ਤੱਕ ਇਹ ਮੁਸਿਆ ਹੋਇਆ ਹੈਗਾ ਤਾਂ ਹੀ ਬਿਹਾਲ ਉਹਨਾਂ ਜਿਹੜੇ ਬਿਆਨ ਹੁੰਦਾ ਵਿਸਰਤ ਪੁਰਖ ਜਿੰਨਾ ਚਿਰ ਦਿਆਲ ਆਪਣੇ ਮੂਲ ਨਾਲੋਂ ਦਿਆਲ ਪੁਰਖ ਨੂੰ ਵਿਛੜਿਆ ਹੋਇਆ ਉਹਨਾਂ ਚਿਰ ਇਹਨੂੰ ਦੁੱਖ ਹੈ ਜੇ ਮਿਲਿਆ ਹੋਇਆ ਹੋਵੇ ਫੇਰ ਨਹੀਂ ਦੁੱਖ ਹੈ ਫੇਰ ਨਾ ਮੌਤ ਦਾ ਨਾ ਵਿਛੜਨ ਦਾ ਨਾ ਇਹਨੂੰ ਛੱਡਣ ਦਾ ਫੇਰ ਦੁੱਖ ਹੀ ਨਹੀਂ ਅੱਛਾ ਜੀ ਇਹ ਲਿਖਦੇ ਆ ਜੀ ਜਦੋਂ ਘਰ ਦੇ ਧਨ ਸਾੜ ਦਈਏ ਤਾਂ ਇਹਨਾਂ ਤੋਂ ਵਿਛੜਿਆ ਜੀਵ ਬਿਹਾਲ ਦੁਖੀ ਹੁੰਦਾ ਹੈ ਇਹ ਗੱਲ ਠੀਕ ਹੈ ਜੀ ਮੋਹ ਛੱਡੀ ਦਾ ਹੁੰਦਾ ਮੋਹ ਦੇ ਤਿਆਗ ਨੂੰ ਜਾਣਨਾ ਕਿਹਾ ਹੋਇਆ ਕਬ ਦਬ ਜਬ ਜਾਰੀ ਹੈ ਵਿਛੁਰਤ ਪ੍ਰੇਮ ਬਿਹਾਲ ਫਾਇਦੇ ਦਾ ਪ੍ਰੇਮ ਹੈ ਸਾਡਾ ਕਬ ਦਬ ਨਾਲ ਮਾਇਆ ਦਾ ਪ੍ਰੇਮ ਹੈ ਜਿਹੜਾ ਬਿਹਾਲ ਕਰਦਾ ਉਹ ਅੱਛਾ ਜੀ ਤੇ ਫਿਰ ਕਹਿੰਦੇ ਮੂਸਨ ਤਬ ਹੀ ਮੂਸੀ ਹੈ ਬਿਸਰ ਪੁਰਖ ਦਿਆਲ ਉਹਨਾਂ ਜਿਹੜੇ ਚ ਚਾਇਆ ਹੋਇਆ ਬਿਹਾਲ ਹੁੰਦਾ ਜਿੰਨਾ ਚਿਰ ਦਿਆਲ ਪੁਰਖ ਵਿਛੜਿਆ ਹੋਇਆ ਜੇ ਦਿਆਲ ਪੁਰਖ ਨਾਲ ਪ੍ਰੇਮ ਤਾਂ ਜਾਂ ਫੇਰ ਨਹੀਂ ਇਹਦੇ ਨਾਲ ਰਹਿੰਦਾ ਪ੍ਰੇਮ ਪ੍ਰੇਮ ਇੱਕ ਨਾਲ ਰਹਿੰਦਾ ਹੁੰਦਾ ਦੂਏ ਨਾਲ ਪ੍ਰੇਮ ਨਹੀਂ ਰਹਿੰਦਾ ਹੁੰਦਾ ਅੱਛਾ ਫੇਰ ਇਹਨੂੰ ਕੱਬ ਦੱਬ ਦਾ ਕੋਈ ਫਿਕਰ ਨਹੀਂ ਰਹਿੰਦਾ ਜੇ ਇਹ ਦਿਆਲ ਪੁਰਖ ਨਾਲ ਜੁੜਿਆ ਰਹੇ ਹੈ ਜੀ ਪ੍ਰੇਮ ਜੇ ਦਿਆਲ ਪੁਰਖ ਨਾਲ ਹੋ ਜੂ ਕਰੇ ਇਧਰੋਂ ਟੁੱਟ ਜਾਂਦਾ ਤੁਮ ਸੰਗ ਜੋੜ ਆਪਰ ਸੰਗ ਤੋੜੀ ਇਧਰ ਤੱਕ ਤੋੜੀ ਹੋਈ ਜਾਂ ਫਿਰ ਇਹਨੇ ਕੀ ਵਿਹਾਰ ਕਰਨਾ ਜਿੰਨਾ ਚਿਰ ਇਹ ਤਾਂ ਡੋਰੀ ਜੁੜੀ ਹੋਈ ਆ ਇਹ ਵਿਹਾਲ ਕਰਦਾ ਉਹਨਾਂ ਚਿਰ ਠੀਕ ਹੈ ਜੀ ਵੀ ਸਤਗੁਰ ਨਾਲ ਜੁੜੀ ਨਹੀਂ ਮਾਇਆ ਨਾਲ ਜੁੜੀ ਹੈ ਜੇ ਮਾਇਆ ਘਟ ਜਵੇ ਤਾਂ ਇਹ ਰੋਵਣ ਲੱਗਦਾ ਹੈ ਜੀ ਮਾਇਆ ਗਈ ਜਦ ਰੋਵਣ ਲੱਗਦਾ ਹੈ ਇਹ ਤਾਂ ਰੋਵਣ ਲੱਗਦਾ ਹੈ ਤਾਂ ਇੱਥੇ ਵੀ ਵੈਸੇ ਦਾ ਅਰਥ ਕਲੀਅਰ ਹੋ ਜਾਂਦਾ ਮੂਸਨ ਤਬ ਹੀ ਮੂਸੀ ਹੈ ਮੂਸੀ ਲਫ਼ਜ਼ ਆਤਾ ਗਿਆ ਹੁਣ ਹਾਂਜੀ ਇਤੋਂ ਅਰਥ ਕਾਫੀ ਸਾਫ਼ ਹੋ ਜਾਂਦਾ ਵੀ ਕੋਈ ਮੂਸਿਆ ਜਾ ਰਿਹਾ ਹਾਂ ਮੂਸਿਆ ਜਾ ਰਿਹਾ ਪਤਾ ਨਹੀਂ ਉਹਨਾਂ ਨੇ ਕਿਵੇਂ ਕਲਪਨਾ ਕਰ ਲਈ ਕੋਈ ਮੂਸਣ ਸੀ ਜਾਂ ਸੀ ਉਹ ਸੀ ਉਹ ਉਹ ਬਾਣੀ ਫਿਰ ਉਹਦੀ ਹੋਈ ਮੂਸਣ ਦੀ ਫਿਰ ਤਾਂ ਹਾਂਜੀ ਫਿਰ ਪੰਜਵੇਂ ਪਾਸੇ ਇਦਾਂ ਹੋਈ ਮੂਸੀਏ ਨੂੰ ਤਾਂ ਲਿਖਦੇ ਆ ਲੁੱਟਿਆ ਜਾਂਦਾ ਹੈ ਉਹ ਮੂਸਣ ਲੁੱਟਿਆ ਹੋਇਆ ਹਾਂਜੀ ਤੇ ਉਹ ਗੱਲ ਸਾਫ਼ ਨਹੀਂ ਹੋ ਰਹੀ ਮੂਸਣ ਕਿਸੇ ਪਿੱਛੋਂ ਚੱਲੀ ਆਈ ਕੋਈ ਗਲਤ ਕਹਾਣੀ ਦੇ ਸਿਰ ਪਰ ਇਹਨਾਂ ਨੇ ਵਿਅਕਤੀ ਨੂੰ ਮੂਸਣ ਬਣਾ ਲਿਆ ਆਹੋ डर के सारा संसार ही मूसण है जी सारे मूसिया संसार मूसिया है ही है ठीक ਹੈ ਜੀ ਇੱਥੇ 7ਵੇਂ ਚੌਬੋਲੇ ਦੀ ਸਮਾਪਤੀ ਹੈ ਜੀ